I was gonna rip it harder, I'm the best ever. I'm the most brutal and vicious and most ruthless champion that's ever been. There's no one can stop me, Lynx is a conqueror. No, I'm Alexander, he's, no Alexander. I'm the best ever. There's never been anybody ruthless. I'm Sonny Liston, I'm Jack Dempsey. There's no one like me. I'm from There's no one that can match me. My style is impetuous, my defense is impregnable. Oh, bro, kaise fuck ne haar diye? Lifetime ਦੀ ਪੈਨਸ਼ਨ ਮੰਗਦਾ ਨਹੀਂ ਸਾਰੀ ਜਨਾਨੀ ਵਾਂਗੂ ਨਹੀਂ ਸਾਰੇ ਮੈਥੋਂ ਟੈਨਸ਼ਨ ਮੰਗਦੇ ਨੇ ਬਿਨਾ ਗੱਲੋਂ ਵਿੱਚ ਆਉਣਾ ਚਾਹੁੰਦੇ ਸਾਡੇ ਰਾਈਵਲ ਦੇ ਨਹੀਂ ਹਾਰਦੀ ਏ ਜਿੰਨਾ ਨਾ ਕੰਪੇਅਰ ਕਰੇ ਸਾਡੇ L. It's like who else you really know that be setting the bar. They just dropped a couple songs, but they think they're a star. We don't run from competition, we don't run from the law. If you tryna level up, I'm the one that you call. I just do this for the love, I don't do this for the bag. They said meet me at the top, I looked around like where y'all at. Pardon if I laugh, fuck you if you mad. I could lose everything and still double what you have. ਲੈ ਕਈਆਂ ਨੇ ਜੱਟੀਆਂ ਵੱਡੀਆਂ ਲਾ ਕੇ ਫੋਟੋਆਂ ਗੀਤ ਚਲਾ ਲੈ ਕਈਆਂ ਨੇ ਲੀਲੀਆਂ ਫੀਲੀਆਂ ਜਿੰਟੂ ਕਹਿੰਦੀ ਪੈਰ ਪੈਰ ਤੇ ਵਿਕਦੇ ਨੇ ਨਿਤ ਨਵਾਂ ਕੋਈ ਖਸਮ ਨੇ ਕਰਦੇ ਇੱਕ ਤੇ ਕਿੱਥੇ ਟਿਕਦੇ ਨੇ ਉਹ ਸਾਡੇ ਵਾਰੀ ਸ਼ਿਟ ਟੋਕਾਂ ਦੇ ਸਾਡੇ ਕੋਲੇ ਸਿੱਖਦੇ ਨੇ ਅੱਜ ਵੀ ਜੇ ਕੋਈ ਪਿਓ ਪੁੱਛਦਾ ਤਾਂ ਨਾ ਸਿੱਧੂ ਦਾ ਲਿਖਦੇ ਨੇ ਉਹ ਪੇੜ ਕਲੇਬਾਂ ਕਰਕੇ ਚੋਬਰ ਕਰਦਾ ਨਹੀਂ ਉਹ ਚੌੜ ਕੁੜੇ ਸੋਲੋ ਡੋਲੋ ਮੂਵ ਕਰੇ ਤੇ ਬਣਦੇ ਦੇਖਣ ਕੌਣ ਕੁੜੇ ਨੋ ਨੇਮ ਤੇ ਬ੍ਰਾਂਡ ਵੈਲਿਊ ਦੱਸਣ ਦੀ ਕੋਈ ਲੋੜ ਨਹੀਂ ਅਥਰੇ ਈਪੀ ਛੱਡੀ ਸੀ ਤੇ ਤੜਕੇ ਸੀ ਬਿਲਬੋਰਡ ਕੁੜੇ ਨਹੀਂ ਜਿੰਨਾ ਨੂੰ ਮੇਰੀ ਹੱਥ ਲਪਤਾਇਓ ਨਾ ਬਾਦ ਉੜ ਕੇ ਆਇਆ ਇਹ ਜਾ ਕੇ ਕੈਨੇਡਾ ਸ਼ੁਕਰ ਦੇ ਮੈਂ ਉੱਥੋਂ ਹੀ ਮੁੜ ਕੇ ਆਇਆ ਅੱਜ ਵੀ ਟੌਪਿਕ ਟਾਕ ਦਾ ਸਿੱਧੂ ਵਿੱਚ ਮਹਿਫਲ ਦੇ ਨਹੀਂ ਹਾਰਦੀ ਏ ਜਿੰਨਾ ਨਾ ਕੰਪੇਅਰ ਕਰੇ ਸਾਡੇ ਲੈਵਲ ਤੇ gonna <laughs>